ਤੀਰਥ ਨਾਵੈ ਜੇ ਉਹ ਦਵਾਦਸ ਸਿਲਾ ਪਜਾਵੈ ਜੇ ਉਹ ਕੂਪ ਤਟਾ ਦੇਵਾਵੈ ਕਰੈ ਨਿੰਦ ਸਭ ਬਿਰਥਾ ਜਾਵੈ ਸਾਧਕਾ ਨਿੰਦਕ ਕੈਸੇ ਤਰੈ ਸਰ ਪਰ ਜਾਣੋ ਨਰਕ ਹੀ ਪਰੈ ਰਹਾਉ ਜੇ ਉਹ ਗ੍ਰਹਿਣ ਕਰੈ ਕੁਲ ਖੇਤ ਅਰਪੈ ਨਾਲ ਹੀ ਸ਼ਿੰਗਾਰ ਸਮੇਤ ਸਗਲੀ ਸਿਮਰਤੀ ਸਰਵਣੀ ਸੁਣੈ ਕਰੈ ਨਿੰਦ ਕਮਣੇ ਨਹੀਂ ਗੁਣੈ ਜੇ ਉਹ ਅਨੇਕ ਪ੍ਰਸਾਦ ਕਰਾਵੈ ਭੂਮੀ ਦਾਨ ਸੋਭਾ ਮੰਡਪ ਪਾਵੈ ਆਪਣਾ ਬਿਗਾਰ ਬਿਰਾਨਾ ਸੰਢੈ ਕਰੈ ਨਿੰਦ ਬਹੁ ਜੋਨੀ ਹੰਡੈ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਕਾ ਪ੍ਰਗਟ ਪਹਾਰਾ ਨਿੰਦਕ ਸੋਧ ਸਾਧ ਵਿਚਾਰਿਆ ਕਹਰ ਵਿਦਾਸ ਪਾਪੀ ਨਰਕ ਸਧਾਰਿਆ ਜੇ ਉਹ 68 ਤੀਰਥ ਨਾਵੈ ਇੱਥੇ ਨਿੰਦਕ ਨੂੰ ਵਿਚਾਰਿਆ ਸੋਧ ਸਾਧ ਵਿਚਾਰਿਆ ਨਿੰਦਕ ਸੋਧ ਸਾਧ ਵਿਚਾਰਿਆ ਨਿੰਦਕ ਲਫ਼ਜ਼ ਅਸੀਂ ਆਪਣੀ ਭਾਸ਼ਾ 'ਚ ਕਿਵੇਂ ਵਰਤਦੇ ਹਾਂ ਉਹਦੇ ਨਾਲ ਉਹ ਨਿੰਦਕ ਇਹ ਲਫ਼ਜ਼ ਹੈ ਜਿਹੜਾ ਇੱਥੇ ਨਿੰਦਕ ਗੁਰਬਾਣੀ 'ਚ ਵਰਤਿਆ ਹੈ ਉਹ ਵੱਖਰਾ ਕਿਉਂਕਿ ਸਾਡੀ ਭਾਸ਼ਾ ਹੀ ਵੱਖਰੀ ਹੈ ਜਿਹੜਾ ਨਿੰਦਕ ਲਫ਼ਜ਼ ਹੈ ਧਰਮ ਦਾ ਗਿਆਤਾ ਹੀ ਨਿੰਦਕ ਹੋ ਸਕਦਾ ਹੈ ਜਿਹੜਾ ਧਰਮ ਦਾ ਗਿਆਤਾ ਨਹੀਂ ਉਹ ਕੁਝ ਗਲਤ ਕਹਿੰਦਾ ਕਿਸੇ ਨੂੰ ਝੂਠਾ ਹੈ ਨਿੰਦਕ ਨਹੀਂ ਨਿੰਦਕ ਹੋਰ ਗੱਲ ਹੈ ਝੂਠ ਬੋਲਣਾ ਹੋਰ ਗੱਲ ਨਿੰਦਕ ਜਿਹੜਾ ਹੈਗਾ ਇਹ 12 ਸਲਾ ਪੂਜਦਾ 10 ਸਲਾ ਪੂਜਦਾ ਸਲਾ ਪੂਜਦਾ 68 ਤੀਰਥਾਂ ਦਾ ਇਸ਼ਨਾਨ ਕਰਦਾ ਇਹਦਾ ਮਤਲਬ ਧਾਰਮਿਕ ਆਦਮੀ ਉਹ ਭੂਮਦਾਨ ਕਰਦਾ ਦਾਦੀ ਵੀ ਹੈ ਤੀਰਥਾਂ ਦਾ ਇਸ਼ਨਾਨੀ ਵੀ ਹੈ ਤੇ ਆਪਣੇ ਸਿਲਾ ਪੂਜਕ ਵੀ ਹੈ ਦੇਵਤੇ ਦੀ ਪੂਜਾ ਕਰਦਾ ਹੈ ਜੋ ਵੀ ਜਿਹਨੂੰ ਬੰਦਾ ਉਹ ਉਹਦਾ ਤਾਂ ਧਾਰਮਿਕ ਬੰਦਾ ਧਾਰਮਿਕ ਬੰਦਾ ਨੰਦਿਆ ਕੀਤੀ ਕਰੂਗਾ ਨਿੰਦਲਾ ਨਿੰਦਾ ਹੁੰਦਾ ਹੈ ਕਿਸੇ ਨੂੰ ਕਿਸੇ ਦੀ ਸੋਭਾ ਨੂੰ ਘਟਿਆ ਕਰਕੇ ਬਿਆਨ ਕਰਨਾ ਕਿਸੇ ਦੀ ਸੋਭਾ ਘਟਾਉਣੀ ਪਰਮੇਸ਼ਰ ਦੀ ਸੋਭਾ ਨੂੰ ਘਟਾਉਣ ਵਾਲੇ ਨਿੰਦਕ ਨੇ ਇਹ ਕਹ ਲੋ ਮੋਟੇ ਤੌਰ ਤੇ ਡੁਪਲੀਕੇਟ ਪਰਮੇਸ਼ਰ ਬਣਾਉਣ ਵਾਲੇ ਡੁਪਲੀਕੇਟ ਧਰਮ ਦੇ ਜਿਹੜੇ ਘਾੜੇ ਦੇ ਡੁਪਲੀਕੇਟ ਧਰਮ ਘੜੇ ਦੇ ਧਰਮ ਦੇ ਨਾਂ ਤੇ ਜਿੱਦਾਂ ਡੁਪਲੀਕੇਟ ਪ੍ਰਚਾਰ ਹੈ ਉਹ ਸਾਰੇ ਹੀ ਨਿੰਦਕ ਨੇ ਸਾਖਤ ਜਿੰਨਾਂ ਨੇ ਸਾਰੇ ਨੂੰ ਦਿਖਦੇ ਇੱਕ ਮਤ ਗੁਰਮਤਾ ਸੰਤਾਂ ਦੀ ਮਤ ਹੈ ਬਾਕੀ ਮਤਾਂ ਨੇ ਸਾਖਤਾਂ ਦੀ ਸਾਖਤਾਂ ਦੀ ਮਤਾਂ ਨੂੰ ਗੁਰਮਤ ਉਲਟੀ ਹੈ ਉਲਟੀ ਰੇ ਬਲ ਉਲਟੀ ਰੇ ਸਾਖਤ ਸਿਉ ਕਰ ਉਲਟੀ ਉਲਟੀ ਹੈ ਸਾਖਤ ਨਿੰਦਕ ਨੇ ਦਿੱਦਾ ਕਰਦੇ ਨੇ ਗੁਰਮਤ ਪਰਮੇਸ਼ਰ ਦੀ ਉਸਤਤੀ ਕਰਦੀ ਹੈ ਉਸਤਤੀ ਤੋਂ ਇੱਕ ਦਮ ਉਲਟ ਲਫ਼ਜ਼ਾਂ ਨੂੰ ਨਿੰਦਕ ਹੈ ਉਸਤਤ ਦਿੱਤਾ ਦੋ ਬਵਰਜਿਤ ਵੜਿਆਈ ਕਰਨੀ ਔਰ ਦੁੱਧਾ ਕਰਨੀ ਵੜਿਆਈ ਨੂੰ ਛੁਟਿਆਈ 'ਚ ਲੋ ਪਰਮੇਸ਼ਰ ਪੱਥਰ ਦਾ ਲੋ ਜਾਂ ਆਦਮੀ ਨੂੰ ਪਰਮੇਸ਼ਰ ਬਣਾਉਣਾ ਕਹਿਣਾ ਇਹ ਦਿੱਤਾ ਪਰਮੇਸ਼ਰ ਦੀ ਜਿਵੇਂ ਅਸੀਂ ਜ਼ਾਹਰ ਕੀਤਾ ਕਰਨ ਦਾ ਹੈ ਗੁਰੂ ਗ੍ਰੰਥ ਸਾਹਿਬ ਹੀ ਨਿਰੰਕਾਰ ਆ ਉਹਦਾ ਇਹ ਸਭ ਨੂੰ ਨੇ ਲੋਕ ਗੁਰਬਾਣੀ ਦੇ ਇਸ ਦੇਸ਼ੀ ਕੋਣ ਤੋਂ ਜੋ ਦੇਸ਼ੀ ਕੋਣ ਸਾਡੇ ਸਾਹਮਣੇ ਹੁਣ ਆਇਆ ਇਹ ਸ਼ਬਦ ਦੇ ਵਿੱਚ ਇਸ ਦੇਸ਼ੀ ਕੋਣ ਦੇ ਸਭ ਨੂੰ ਸਾਰੇ ਲੋਕ ਨਿਰੰਕਾਰ ਕੋਈ ਮੂਰਤੀ ਨੂੰ ਕਹਿੰਦਾ ਸੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਹਿਣ ਲੱਗੇ ਗੁਰੂ ਵੀ ਅਸੀਂ ਲਿਖਿਆ ਪੋਥੀ ਸਾਹਿਬ ਤੋਂ ਜਿਹੜੀ ਗੁਰੂ ਲਿਖਣਾ ਵੀ ਇੱਕ ਕਿਸਮ ਦੀ ਗਲਤੀ ਸੀ ਉਹ ਇੱਕ ਗਲਤੀ ਕੀਤੀ ਦੂਈ ਹੋ ਗਈ ਦੂਈ ਤੋਂ ਤੀ ਹੋ ਗਈ ਹੁੰਦੇ ਹੀ ਚਲੇ ਉਹ ਗਲਤੀ ਠੀਕ ਹੈ ਨਹੀਂ ਹੁੰਦੀ ਬਜਾਏ ਪਿਛੜ ਮੁੜ ਦੇ ਅਸੀਂ ਗਾਹਾਂ ਨੂੰ ਸਾਬਤ ਕਰਦੇ ਚਲੇ ਗਏ ਗੁਰੂ ਹੋਏ ਇੱਕ ਝੂਠ ਬੋਲ ਕੇ ਹਜ਼ਾਰਾਂ ਝੂਠ ਬੋਲੀਏ ਝੂਠ ਝੂਠੇ ਰਹਿ ਜਾਂਦੇ ਕੋਈ ਵਜ੍ਹਾ ਸੀ ਗੁਰੂ ਕਹਿਣ ਦੀ ਕੋਈ ਕਾਰਨ ਸੀ ਉਸ ਵੇਲੇ ਉਹਨਾਂ ਨੇ ਵੀ ਉਹਨਾਂ ਨੂੰ ਗਿਆਨ ਹੈ ਨਹੀਂ ਸੀ ਤਾਂ ਗੁਰੂ ਗ੍ਰੰਥ ਪਿਆ ਅਸਲ ਦੇ ਵਿੱਚ ਇਹ ਆ ਪਬਲਿਕ ਇਹ ਜੀ ਸੀ ਗਿਆਨ ਨਾਲ ਨੇ ਬੋਲਣਾ ਨਹੀਂ ਸੀ ਹਾਲਾਤ ਇਹ ਜੇ ਸੀ ਕਿਵੇਂ ਕਹਿਤਾ ਉਹਨਾਂ ਨੇ ਗੁਰੂ ਮਾਤਾ ਜੀ ਨੇ ਵੀ ਸੁਧਰੀ ਨੇ ਅਜੀਤ ਨੂੰ ਗੁਰੂ ਬਣਾਤਾ ਸੀ ਗੁਰਿਆਈ ਦਿੱਤੀ ਸੀ ਇੱਥੇ ਦਿੱਲੀ ਬੰਦ ਕੀਤੀ ਹੈ ਉਹਨਾਂ ਨੇ ਸਿਰ ਨੇ ਜਾ ਕੇ ਵੀ ਇਹ ਕੰਮ ਨਹੀਂ ਕਰਦਾ ਗੁਰਿਆਈ ਆਦਮੀ ਨੂੰ ਨਹੀਂ ਦੇ ਸਕਦੇ ਇਸ ਮਾਪਤ ਹੋ ਗਈ ਗੱਲ ਖਾਲਸੇ ਕੋ ਹੋ ਗਈ ਗੁਰਿਆਈ ਪੰਜਾਂ ਪਿਆਰਿਆਂ ਕੋ ਹੋ ਗਈ ਜਦ ਪੰਜਾਂ ਪਿਆਰਿਆਂ ਦਾ ਅੰਮ੍ਰਿਤ ਛਕ ਲਿਆ ਦਸੂ ਪਾਸ਼ਾ ਨੇ ਗੁਰਿਆਈ ਰਹਿ ਕਿੱਥੇ ਗਈ ਉਹੀ ਗੁਰਿਆਈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਫੇਰ ਦਵਾ ਰਹੇ ਹੋ ਮਤ ਮਾਰੀ ਗਈ ਇੱਥੇ ਮਤ ਮਾਰੀ ਗਈ ਫਿਰ ਦਿੱਤਾ ਕੀ ਸੀ ਨਾਲੇ ਤਾਂ ਅੰਮ੍ਰਿਤ ਛਕ ਲਿਆ ਨਾਲੇ ਤਾਂ ਕੇਲਾ ਹੋ ਗਿਆ ਪੰਜ ਪਿਆਰਿਆਂ ਦਾ ਨਾਲੇ ਗੁਰਿਆਈ ਫਿਰ ਹੈਗੀ ਫਿਰ ਸ਼ਬਦ ਗੁਰੂ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਨੂੰ ਸ਼ਬਦ ਗੁਰੂ ਨਹੀਂ ਕਹਿ ਸਕਦੇ ਅਸੀਂ ਇਹ ਵੀ ਗਲਤ ਹੈ ਇਹ ਸ਼ਬਦ ਗੁਰੂ ਦਾ ਆਖਰੀ ਰੂਪ ਹੈ ਗੁਰਬਾਣੀ ਰੂਪ ਹੈ ਗੁਰਬਾਣੀ ਦਾ ਬਲਕਿ ਆਖਰੀ ਰੂਪ ਹੈ ਬਾਣੀ ਦਾ ਅਖਰੀ ਰੂਪ ਨਹੀਂ ਹੈ ਗੁਰਬਾਣੀ ਦਾ ਅਖਰੀ ਰੂਪ ਹੈ ਬਾਣੀ ਇਹ ਤੋਂ ਵੀ ਪਿਛੇ ਹੈ ਬਾਣੀ ਬਿਨਾਂ ਗੱਲਾਂ ਤੇ ਸੁਣਨ ਵਾਲੀ ਹੈ ਇਹ ਬੂਨਾ ਬੋਲੀ ਹੋਈ ਹੈ ਬੂਨਾ ਬੋਲੀ ਹੋਈ ਗੁਰਬਾਣੀ ਹੁੰਦੀ ਹੈ ਇਹ ਉਹਦਾ ਅਖਰੀ ਰੂਪ ਹੈ ਅੱਖਰ ਦੇ ਜਿਹੜੇ ਅੱਖਰ ਨੂੰ ਦੀਦੇ ਨੇ ਅੱਖਰ ਅੱਖਾਂ ਦਾ ਅੱਖਰ ਨੂੰ ਦੀਦੇ ਹੁੰਦੇ ਨੇ ਗੁਰਬਾਣੀ ਕੰਨਾਂ ਨੂੰ ਸੁਣਦੀ ਹੁੰਦੀ ਹੈ ਤੇ ਬਾਣੀ ਬਿਨਾਂ ਹੀ ਕੰਨਾਂ ਤੇ ਸੁਣਦੀ ਹੁੰਦੀ ਹੈ ਤੇ ਰੂਪ ਆਡਾ ਅੱਡ ਦੇ ਬਿਨਾਂ ਕੰਨਾਂ ਦੇ ਸੁਣਨ ਵਾਲੇ ਸ਼ਬਦ ਨੂੰ ਗੁਰੂ ਕਿਹਾ ਹੋਇਆ ਕੰਨਾਂ ਵਾਲਾ ਜਿਹੜਾ ਸ਼ਬਦ ਉਹ ਗੁਰੂ ਨਹੀਂ ਉਪਦੇਸ਼ ਹੈ ਜਿਹੜਾ ਕੰਨਾਂ ਨੂੰ ਸੁਣਨ ਵਾਲਾ ਸ਼ਬਦ ਹੈ ਉਹ ਉਪਦੇਸ਼ ਹੈ ਉਹਦੇ ਵਿੱਚ ਗਿਆਨ ਗੁਰੂ ਹੈ ਉਸ ਉਪਦੇਸ਼ ਵਿੱਚ ਕੀ ਹੈ ਉਹ ਗਿਆਨ ਗੁਰੂ ਹੈ ਉਹਦਾ ਜਿਹੜਾ ਗਿਆਨ ਉਹ ਗੁਰੂ ਹੈ ਉਪਦੇਸ਼ ਗੁਰੂ ਨਹੀਂ ਹੈ ਉਪਦੇਸ਼ ਗੁਰੂ ਨਹੀਂ ਹੈ ਗਿਆਨ ਗੁਰੂ ਹੈ ਜਿਹੜਾ ਰੜਕ ਕੇ ਉਹ ਚ ਮੱਖਣ ਮਿਲਣਾ ਨਾ ਸਮਝ ਕੇ ਉਹ ਗੁਰੂ ਕਿਸੇ ਨੂੰ ਮਿਲਣਾ ਕਿਸੇ ਨਹੀਂ ਮਿਲਣਾ ਉਹਦਾ ਕਿਸੇ ਮਿਲਣਾ ਨੂੰ ਮਿਲਣਾ ਮੱਖ ਸੁਣ ਸਭ ਨੇ ਲੈਣੀ ਹੈ ਗੁਰੂ ਦਾ ਦਰਸ਼ਨ ਮਿਲਣੇ ਨੂੰ ਹੈ ਜਿਹਨੂੰ ਸਮਝ ਆ ਜਾਣੀ ਹੈ ਬਾਕੀਆਂ ਨੂੰ ਕੁਝ ਨਹੀਂ ਮਿਲਣਾ ਕੰਨਾਂ ਨਾਲ ਸੁਣ ਲੈਣ ਉਹਨਾਂ ਵਾਸਤੇ ਕਿ ਮੂੰਹ ਕਾ ਕਿਆ ਬਾਉ ਇਸ ਕਰਕੇ ਜਦੋਂ ਕੀਰਤਨ ਦਰਬਾਰ ਹੁੰਦੇ ਨੇ ਬਾਣੀ ਪੜ੍ਹਦੇ ਨੇ ਸੁਣਦੇ ਮੂੰਹ ਕਾ ਕਿਆ ਬਾਉ ਹੈ ਗੱਲ ਹੀ ਬਣ ਰਹੀ ਹੈ ਇਹ ਸੱਚ ਹੈ ਕਿਸੇ ਨੂੰ ਕੌੜਾ ਲੱਗੇ ਲੱਗੇ ਸੱਚ ਕੌੜਾ ਲੱਗਦਾ ਹੀ ਹੁੰਦਾ ਜਾਂ ਫਿਰ ਉਹ ਦੱਸਣ ਅਸਰ ਕਿਉਂ ਨਹੀਂ ਬਹਿ ਰਿਹਾ ਉਹ ਸਮਝਾਉਣ ਕਿਉਂ ਨਹੀਂ ਬਹਿ ਰਿਹਾ ਇਹ ਸੱਚ ਹੈ ਇਹ ਉਹ ਸਮਝਾਉਣ ਵੀ ਅਸਰ ਕਿਉਂ ਨਹੀਂ ਬਹਿ ਰਿਹਾ ਬਣੀ ਦਾ ਕਿਹਦੀ ਮਨ ਜੇ ਉਹ ਕਾਰਨ ਮੰਨਦੇ ਨਹੀਂ ਠੀਕ ਹੈ ਬੰਦੀ ਸਵਾਜ ਆਦੋਂ ਉਹਦਾ ਸਮਝ ਕੋਈ ਨਹੀਂ ਹੁੰਦੀ ਬੰਦੇ ਕਿਹੜੀ ਗੱਲ ਨੂੰ ਜਿਹੜੀ ਗੱਲ ਨਹੀਂ ਸਮਝ ਆਈ ਉਹਨੂੰ ਮੰਨੇ ਕਿਥੋਂ ਸਮਝ ਆਈ ਤੇ ਬਾਅਦ ਮੰਨਣ ਦਾ ਸਵਾਲ ਪੈਦਾ ਹੁੰਦਾ ਸਮਝੇ ਨਹੀਂ ਹੈ ਜਿਹੜੀ ਗੱਲ ਦੀ ਪ੍ਰਚਾਰ ਹੈ ਉਲਟ ਕਰ ਰਹੇ ਹੋ ਅਰਥੇ ਉਲਟ ਹੋਏ ਨੇ ਠੀਕ ਹੈ ਉਲਟ ਹੋਏ ਨੇ ਮੰਨਣ ਦਾ ਗੱਲ ਬਾਅਦ ਚ ਪਹਿਲਾਂ ਸਹੀ ਸਮਝੋਗੇ ਜੇ ਤਸੱਲੀ ਨਹੀਂ ਕਰਾ ਰਹੀ ਬੰਦੀ ਤੁਹਾਡੇ ਅਰਥ ਤੇ ਬੰਦੇ ਕੋਲ ਇਹ ਧਾਰਮਿਕ ਆਦਮੀ ਹੈ ਇਹ ਸਭ ਕੁਝ ਨਿੰਦਿਆ ਹੀ ਹੋ ਰਹੀ ਹੈ ਜਿਹੜਾ ਪ੍ਰਚਾਰ ਰਿਹਾ ਸਿੱਖਾਂ ਦਾ ਵੀ ਨਿੰਦਿਆ ਹੀ ਹੋ ਰਹੀ ਹੈ ਜਿਹੇ ਜੇ ਦੂਜੇ ਧਰਮ ਦੇ ਹੋ ਜਾਏ ਨਿੰਦਿਆ ਵਾਲੇ ਦਾ ਰਿਜ਼ਲਟ ਕੀ ਹੈ ਪਿੱਛੇ ਦੱਸਿਆ ਹੋਇਆ ਬਾਣੀ ਠੀਕ ਬਣ ਰਹੇ ਹੋ ਗੁਰਬਾਣੀ ਠੀਕ ਬਣ ਰਹੇ ਹੋ ਨਾ ਸਮਝਣ ਕਰਕੇ ਨਿੰਦਿਆ ਕਰ ਰਹੇ ਹੋ ਬੇਸਮਝੀ ਦੇ ਵਿੱਚ ਬੇਨੋਨਾ ਕੋੜ ਵੀ ਸੀਗੇ ਵੇਦ ਪੰਡਤ ਕੋ ਵੀ ਹੈਗੇ ਨੇ ਵੇਦ ਇਹਨਾਂ ਕੋਲ ਵੀ ਹੈਗੇ ਨੇ ਇਹੀ ਗੱਲ ਹੈ ਗ੍ਰੰਥ ਉਹਨਾਂ ਕੋਲ ਵੀ ਨੇ ਜਿਹੜੇ ਬਾਗਰ ਸੀ ਜੇ ਕਬੀਰ ਸਮਝ ਕੇ ਆਇਆ ਸਮਝ ਉਹਨਾਂ ਨੂੰ ਨਹੀਂ ਆਈ ਉਹੀ ਬਾਣੀ ਗੁਰਬਾਣੀ ਸਾਡੇ ਕੋਲ ਸਮਝ ਸਾਨੂੰ ਨਹੀਂ ਆਈ ਇਹ ਨਹੀਂ ਵੀ ਹੁਣੇ ਗੁਰਬਾਣੀ ਇਹ ਪਹਿਲਾਂ ਹੈ ਨਹੀਂ ਸੀ ਇਹ ਕਹਿਣਾ ਵੀ ਵੱਡੀ ਮੂਰਖਤਾ ਹੈ ਗੁਰਦੁਆਰੇ ਤੋਂ ਦਾ ਪਹਿਲਾਂ ਗੁਰਬਾਣੀ ਹੈਗੀ ਹੈ ਫਿਰ ਉਹ ਕਿੱਥੋਂ ਆਈ ਹੈ ਕਬੀਰ ਤੋਂ ਵੀ ਪਹਿਲਾਂ ਹੈਗੀ ਉਹ ਕਿੱਥੋਂ ਆਈ ਹੈ ਭਗਤ ਕਿੱਥੋਂ ਧਰੂਪਨ ਲਾ ਤੋਂ ਲੈ ਕੇ ਨਾ ਉਹ ਕਦੋਂ ਕਿਵੇਂ ਆਏ ਕਿੱਥੋਂ ਆਏ ਨੇ ਸਿੱਖ ਜਿਹੜੇ ਇਹੋ ਜਿਹਾ ਪ੍ਰਚਾਰ ਕਰਦੇ ਰਹੇ ਨੇ ਉਹੀ ਤਾਂ ਵੱਡੇ ਨਿੰਦਕ ਨੇ ਜਿਹਨਾਂ ਇਹ ਪ੍ਰਚਾਰ ਕੀਤਾ ਕਿ ਗੁਰਬਾਣੀ ਉਹ ਨਾਨਕ ਤੋਂ ਪ੍ਰਗਟ ਹੋਈ ਹੈ ਧਰਮ ਨਾਲ ਉਹੀ ਵੱਡੇ ਨਿੰਦਕ ਨੇ ਉਹ ਵੱਡੇ ਨਿੰਦਕ ਨੇ ਬੜੇ ਅਪਰਾਧੀ ਨੇ ਉਹ ਉਲਟੀ ਬੋਲਣਗੇ ਉਹ ਪੱਲੇ ਹੀ ਕੁਝ ਵੀ ਬੋਲਣ ਨੂੰ ਉਹ ਚੁੱਪ ਕਰ ਜਾਣਗੇ ਹੁਣ ਉਹਨਾਂ ਚਿਰ ਬੋਲਦੇ ਸੀ ਜਿੱਦਾਂ ਚਿਰ ਕਿਸੇ ਆਦਮੀ ਦੇ ਸੱਚ ਦੱਸਿਆ ਦੀ ਸੱਚ ਦੱਸੀ ਦਾ ਜਦ ਹੁੰਦਾ ਜਾਂ ਲੋੜ ਹੁੰਦੀ ਹੈ ਸੱਚ ਦੀ ਲੋੜ ਘੱਟ ਸੀ ਲੋੜ ਵੱਧ ਹੋਵੇ ਨਾ ਫਿਰ ਦੱਸੀ ਦਾ ਫਿਰ ਪ੍ਰਗਟ ਹੁੰਦਾ ਉਹਦਾ ਸੱਚ ਸੱਚ ਕੋਈ ਦੱਸੇ ਨਹੀਂ ਸਕਦਾ ਸੱਚ ਤਾਂ ਆਪੇ ਪ੍ਰਗਟ ਹੁੰਦਾ ਹੈ ਕਿਸੇ ਦੇ ਮੂੰਹ ਜੜ ਕੇ ਬੋਲਦਾ ਜਦੋਂ ਦੀ ਮਰਜ਼ੀ ਜਦ ਬੋਲਦਾ ਜਦੋਂ ਦੀ ਲੋੜ ਹੁੰਦੀ ਹੈ ਜਦ ਬੋਲਦਾ ਉਹ ਲੋੜ ਹੋਊਗੀ ਉਹਨੂੰ ਜ਼ਿਆਦਾ ਪਤਾ ਪਰੂਗੀ ਬਸ ਥੋੜਾ ਝੂਠੇ ਨਹੀਂ ਬੋਲਣਗੇ ਚੁੱਪ ਕਰ ਜਾਣਗੇ ਜੇ ਉਹ ਜੇ ਉਹ 68 ਤੀਰਥ ਹੋਵੇ ਜੇ ਉਹ 68 ਤੀਰਥਾਂ ਦਾ ਜਨੂਨ ਕਰੇ ਕੌਣ ਨਿੰਦਕ ਪਾਵੇਂ ਨਿੰਦਕ ਠਾੜ ਤੀਰਥਾਂ ਦੇ ਨਹਾਉਂਦਾ ਫਿਰੇ ਜੇ ਉਹ ਦਵਾਦਸ ਸਲਾ ਪਜਾਵਾ ਉਹ 12 ਇਹ ਜਿਹੜੇ ਸਦਰਾਸੀ ਦੇ ਇਹਨਾਂ ਦੇ 12 ਹੁੰਦੇ ਨੇ 12 ਮੂਰਤੀਆਂ ਦੀ ਰੱਖੀ ਜੋ ਪੱਥਰ ਦੀ ਦਵਾਦਸ ਕਹਿੰਦੇ ਨੇ 10 ਤੋਂ 12 ਉਹ 12 ਦਾ ਪੂਜਾ ਕਰਦੇ ਨੇ ਇਕੱਠੇ ਰੱਖ ਕੇ ਦਵਾਦਸ ਸਲਾ ਪਜਾਵਾ 12 ਪੱਥਰਾਂ ਨੂੰ ਪੂਜੇ ਮੂਰਤੀਆਂ ਨੂੰ ਸਰਾਜ ਨੂੰ ਮੂਰਤੀ ਜੇ ਉਹ ਕੂਪ ਤਟਾ ਦੇ ਵਾਵਾ ਪਾਵੇ ਉਹ ਖੂਲ ਲਾ ਕੇ ਦਾਨ ਕਰੇ ਪਾਵੇ ਟੱਟ ਖਰੀਦ ਕੇ ਕਿਨਾਰਾ ਖਰੀਦ ਕੇ ਕਿਸੇ ਦਰਿਆ ਦਾ ਉਹ ਦਾਨ ਕਰੇ ਕਿਸੇ ਦਰਿਆ ਦਾ ਕਿਨਾਰਾ ਖਰੀਦ ਕੇ ਦਾਨ ਕਰਦੇ ਸੀ ਲੋਕ ਦਰਿਆਵਾਂ ਦੇ ਕਿਨਾਰੇ ਬਹੁਤ ਮਹਿੰਗੇ ਸੀ ਕਿਸੇ ਸਾਧੂ ਨੂੰ ਦਾਨ ਪੜਨ ਨੂੰ ਦਾਨ ਕਰਦੇ ਸਾਧੂ ਨੂੰ ਇਥੋਂ ਕਰ ਲੋ ਉਹਨੇ ਨੇ ਕੂਪ ਟਟਾ ਹੈ ਕਰੈ ਨਿੰਦ ਸਭ ਬਿਰਥਾ ਜਾਵੇ ਆ ਕੇ ਜ਼ਮੀਨ ਚ ਦਾਨ ਕਰ ਦੇਣਾ ਬਈ ਇਹਦੇ ਤੋਂ ਖੇਤੀਬਾੜੀ ਕਰੂ ਕਰੈ ਨਿੰਦ ਸਭ ਬਿਰਥਾ ਜਾਵੇ ਵਾਸਤੇ ਖੂਹ ਲਾ ਦੇਣ ਬਈ ਕੋਈ ਪਾਣੀ ਪੀਵੋ ਇਹਦਾ ਹਾਂ ਕਰੈ ਨਿੰਦ ਸਭ ਬਿਰਥਾ ਜਾਵੇ ਫੇਰ ਵੀ ਉਹ ਨਿੰਦਾ ਕਰੇ ਪਰਮੇਸ਼ਰ ਦੀ ਪਰਮੇਸ਼ਰ ਨੂੰ ਪਰਮੇਸ਼ਰ ਦੀ ਬਜਾਏ ਕੁਝ ਹੋਰ ਸਮਝੇ ਉਸ ਪਰਮੇਸ਼ਰ ਨੂੰ ਨਾਮ ਲੈ ਜਿਹੜਾ ਸਭ ਦੇ ਅੰਦਰ ਹੈ ਜਿਹਦਾ ਸਭ ਦੇ ਉੱਤੇ ਹੁਕਮ ਚੱਲਦਾ ਹੈ ਕਹੋ ਨਿਰਾਕਾਰ ਨੂੰ ਨਾ ਸਮਝੇ ਜਿਹੜਾ ਫਿਰ ਵੀ ਨਿਰੰਕਾਰ ਦਾ ਪੁਜਾਰੀ ਨਾ ਹੋਵੇ ਖਾਲਸਾ ਨਿਰੰਕਾਰ ਦਾ ਪੁਜਾਰੀ ਹੈ ਸਾਡੇ ਅਸੀਂ ਵੀ ਗਲਤ ਪਾਸੇ ਬਹੁਤ ਅਸੀਂ ਐਨੇ ਉੜ ਗਏ ਇੱਕ ਪਾਸੇ ਤਾਂ ਕਹਿੰਦੇ ਦਦਾਰ ਖਾਲਸੇ ਦਾ ਪੂਜਾ ਅਕਾਲ ਦੀ ਪਰਚਾ ਸ਼ਬਦ ਇਹ ਹੈ ਪ੍ਰਾਣ ਜਿਹੜੇ ਸਿਰ ਤੁਸੀਂ 10 ਪਾਸ਼ਾ ਦੇ ਬਾਅਦ ਦੇ ਬਿਸਰਾ ਤੋਂ ਪਹਿਲੇ ਸਿਰ ਉਹਨਾਂ ਦਾ ਪ੍ਰਚਾਰਿਆ ਹੈ ਦਦਾਰ ਖਾਲਸੇ ਦਾ ਜੇ ਦਦਾਰ ਕਰਨ ਦੇਖਣਾ ਅੱਖਾਂ ਨੂੰ ਦੇਖ ਲਓ ਤੁਸੀਂ ਤਾਂ ਖਾਲਸਾ ਦੇਖ ਲਓ ਖਾਲਸਾ ਕੌਣ ਉਹੀ ਭਗਤੀ ਜਿਹੜਾ ਭਗਤੀ ਭਗਤ ਦਿਦਾਰ ਖਾਲਸੇ ਦਾ ਉਹਦਾ ਜਿਹੜਾ ਆਚਰਣ ਉਹ ਆਚਰਣ ਚਾਹੀਦਾ ਦਿਦਾਰ ਸ਼ਕਲ ਦਾ ਨਹੀਂ ਆਚਰਣ ਦਿਦਾਰ ਉਹ ਜੋ ਉਹਦੇ ਆਚਰਣ ਚ ਉਹਦਾ ਦਿਦਾਰ ਹੁੰਦਾ ਉਹਦਾ ਆਚਰਣ ਜੋ ਸਾਹਮਣੇ ਦੇਖਣਾ ਆਚਰਣ ਉਹਦਾ ਆਚਰਣ ਦਾ ਹੀ ਕਰਦੇ ਗੁਣ ਖਾਲਸੇ ਵਾਲੇ ਪਰਚਾ ਸ਼ਬਦ ਦਾ ਸ਼ਬਦ ਗੁਰਬਾਣੀ ਦਾ ਪਰਚੇ ਗੁਰਬਾਣੀ ਦਾ ਰਹਿਣ ਵਿਚਾਰ ਗੁਰਬਾਣੀ ਦੀ ਚੱਲਦੀ ਚਾਹੀਦੀ ਅੰਦਰ ਹਰ ਵਕਤ ਪੂਜਾ ਅਕਾਲ ਦੀ ਤੇ ਗੁਰੂ ਗ੍ਰੰਥ ਸਾਹਿਬ ਦਾ ਅਕਾਲ ਹੈ ਨਹੀਂ ਗ੍ਰੰਥ ਦਾ ਅਕਾਲ ਹੈ ਨਹੀਂ ਫਿਰ ਇਹਦਾ ਹੈ ਨਹੀਂ ਅਕਾਲ ਇਹ ਗਲਤ ਹੈ ਹੁਣ ਵਾਲਾ ਗਲਤ ਹੈ ਰਹਿਤ ਬਰਿਆਦਾ ਜੇ ਗੱਲ ਰੱਦ ਕਰਦੀ ਰਹਿਤ ਬਰਿਆਦਾ ਵਿੱਚ ਇਹ ਗੱਲ ਰੱਦ ਹੈ ਕਿਉਂ ਬਰਿਆਦਾ ਜੋ ਬਾਣੀ ਵਿੱਚ ਉਹ ਹਿੰਦੂ ਜੋ ਆਪੜ ਜਾਂ ਸਨਾਤਨੀ ਸਿੱਖਾਂ ਨਾਲ ਦਾ ਅੱਧ ਜੋ ਪੈ ਗਿਆ ਰਹਿਤ ਖਾਲਸੇ ਦੀ ਰਹਿ ਗਈ ਬਰਿਆਦਾ ਉਹਨੂੰ ਦੀ ਆ ਗਈ ਮਰਿਆਦਾ ਸ਼ਬਦ ਬਾਣ ਲਿਆ ਅੱਧੇ ਹਿੰਦੂ ਹੋ ਗਏ ਅੱਧੇ ਸਿੱਖ ਰਹਿ ਗਏ ਸਿੱਖੀ ਦੀ ਰਹਿ ਗਈ ਸਿੱਖੀ ਜਦ ਅੱਧੀ ਰਹਿ ਜਾਂਦੀ ਹੈ ਤੂੰ ਮਤ ਹੋ ਜਾਂਦੀ ਹੈ ਪਿਓਰ ਅੱਧੀ ਸਿੱਖੀ ਦੋਵਾਂ ਤੇ ਜਾ ਪਿਓਰ ਦੋਵਾਂ ਮਤ ਜਾਂਦੀ ਸਿੱਖੀ ਹੈ ਇਸੇ ਕਰਕੇ ਅਦਮ ਡਾਲੀ ਭਈ ਬ੍ਰਾਹਮਣੀ ਬ੍ਰਾਹਮਣੀ ਮਤ ਅਦਮ ਡਾਲੀ ਹੈ ਅੱਧ ਤੋਂ ਜਾ ਕੇ ਨੀਚ ਹੈ ਅੱਧੀ ਠੀਕ ਹੈ ਤੇ ਗਲਤ ਹੈ ਅਦਮ ਡਾਲੀ ਭਈ ਬ੍ਰਾਹਮਣੀ ਸੂਦੀ ਤੇ ਸ੍ਰੇਸ਼ਟ ਆਈ ਨੇ ਅਧੀ ਸੁਧਰੀ ਹੈ ਸ਼ੁਧਰ ਹੈ ਨੀਚ ਮਤ ਹੈ ਅਧੀ ਸ੍ਰੇਸ਼ਟ ਹੈ ਉਹ ਤਾਂ ਹਿੰਦੂ ਮਤ ਹੈ ਬ੍ਰਾਹਮਣੀ ਮਤ ਹੈ ਸਾਡੇ ਕੋਲ ਬ੍ਰਾਹਮਣੀ ਮਤ ਹੈ ਕੋਈ ਬਕਵਾਸ ਕਰੀ ਜਾਵੇ ਪਿਆ ਕਰੀ ਜਾਵੇ ਜਿੰਨੇ ਵਿਦਵਾਨ ਨੇ ਸਭ ਬ੍ਰਾਹਮਣ ਉਹ ਟੀਕਾ ਵੀ ਬ੍ਰਾਹਮਣ ਦਾ ਕੀਤਾ ਹੈ ਜਿਹਦੇ ਅਸੀਂ ਜਿਹੜਾ ਪ੍ਰਚਾਰ ਕਰਦੇ ਹੁਣ ਤੁਸੀਂ ਟੀਕਾ ਹੀ ਬ੍ਰਾਹਮਣ ਦਾ ਕੀਤਾ ਹੈ ਚਾਰ ਪਦਾਰਥ ਬ੍ਰਾਹਮਣ ਵਾਲੇ ਨੇ ਸਾਡੇ ਕੋਲ ਚਾਰੇ ਜੁਗ ਬ੍ਰਾਹਮਣ ਵਾਲੇ ਨੇ ਸਾਡੇ ਕੋਲ ਜਿਹਨੂੰ ਗੁਰਬਾਣੀ ਬਣਦੀ ਹੋਣੀ ਹੈ ਸਰਗੁਣ ਨਿਰਗੁਣ ਬ੍ਰਾਹਮਣ ਵਾਲੇ ਨੇ ਸਾਡੇ ਸਾਡੇ ਕੋਲ ਪੁਰਬਾ ਵੀ ਬ੍ਰਾਹਮਣ ਵਾਲਾ ਗੁਰਬਾਣੀ ਤਾਂ ਬੰਦੀ ਹੋਣੀ ਪੁਰਬਾ ਸਭ ਡਿਕਸ਼ਨਰੀ ਨਹੀਂ ਬ੍ਰਾਹਮਣ ਵਾਲੀ ਹੈ ਸਾਡੇ ਕੋਲ ਲੱਗਦੀ ਗੁਰਬਾਣੀ ਕੁਝ ਹੋਰ ਕਹਿੰਦੀ ਹੈ ਅਸੀਂ ਕੁਝ ਹੋਰ ਕਰੀ ਜਾਂਦੇ ਹਿੰਦੂ ਮਾਤਾ ਅੱਧੀ ਜਾਇਜ਼ ਬੇਤੇ ਅੱਧੀ ਦੂਈ ਅਦਮ ਜਨਾਲੀ ਲਿਖਿਆ ਰੁਪਈ ਬ੍ਰਾਹਮਣੀ ਬ੍ਰਾਹਮਣੀ ਬਾਤ ਅਦਮ ਜਨਾਲੀ ਹੋ ਗਈ ਅਦੇ ਚੋ ਜਾ ਕੇ ਵਿਗੜ ਗਈ ਇਹ ਕਬੀਰ ਕਹ ਜੇ ਜੇ ਡਾਲੀ ਭਗਤ ਨੂੰ ਸੋਈ ਮੁੜ ਮੁੜ ਜਾਏ ਕੁਝ ਦੇਰ ਉੱਚਾ ਚਲਾਉਂਦੀ ਹੈ ਫੇਰ ਮੁੜ ਕੇ ਟਾੜੀ ਥੱਲੇ ਨੂੰ ਆ ਲੱਗਦੀ ਹੈ ਜੇ ਉੱਚਾ ਜਾਣੇ ਹੁੰਦਾ ਟਾੜੀ ਹੋ ਕੇ ਥੱਲੇ ਨੂੰ ਆ ਲੱਗਦੀ ਹੈ ਹਰ ਗੱਲ ਫੇਰ ਜੋੜ ਦਿੰਦੀ ਹੈ ਮਾਇਆ ਨਾਲ ਅਸੀਂ ਵੀ ਮਾਇਆ ਨਾਲ ਜੁੜ ਕੇ ਆ ਗਏ ਗੁਰਦਾਰੇ ਕੀ ਹੈ ਮਾਇਆ ਦੀ ਕੀ ਹੈ ਮਾਇਆ ਕਾ ਕਾਦਾ ਮਾਇਆ ਦਾ ਝਗੜਾ ਕਾਦਾ ਮਾਇਆ ਦਾ ਸਾਰਾ ਹਿਸਾਬ ਕਿਤਾਬ ਇਹਨੇ ਬੰਦੇ ਕਾਦੇ ਵਾਸਤੇ ਰੱਖੇ ਹਿਸਾਬ ਕਰਾਬ ਕਾਦੇ ਮਾਇਆ ਦੇ ਕੋਈ ਬੰਦਾ ਕਿੰਨੇ ਗੁਰਮੁਖ ਬਣੇ ਨੇ ਗੁਰਦਾਰੇ ਜੋ ਕਿਸੇ ਜਿਹਦਾ ਕੋਈ ਹਿਸਾਬ ਨਹੀਂ ਬੱਤ ਕਾਦੀ ਰਹੀ ਹੈ ਕਿੰਨੇ ਗੁਰਮੁਖ ਬਣੇ ਨੇ ਕੀ ਡਿਵੈਲਪਮੈਂਟ ਹੋਈ ਹੈ ਕਿੰਨੀ ਸਿੱਖੀ ਫੈਲੀ ਹੈ ਇਹਦਾ ਤਾਂ ਹਿਸਾਬ ਨਹੀਂ ਅਸੀਂ ਰੱਖਿਆ ਹੋਇਆ ਤੇ ਗੁਰਮਤ ਕਾਦੀ ਹੈ ਸਕੂਲਾਂ ਦੇ ਵਿੱਚ ਇਹ ਹਿਸਾਬ ਰੱਖਿਆ ਜਾਂਦਾ ਕੋਈ ਪੜਿਆ ਕਿ ਨਹੀਂ ਪੜਿਆ ਕਿੰਨਾ ਕੋਈ ਪਾਸ ਹੋਇਆ ਕਿ ਨਹੀਂ ਹੋਇਆ ਜੇ ਇਹ ਹੈ ਹੀ ਨਹੀਂ ਤੇ ਫਿਰ ਤਾਂ ਬ੍ਰਾਹਮਣ ਮਤ ਹੈ ਫਿਰ ਕੀ ਹੈ ਸੱਚ ਇਹ ਬੁਰੀ ਲੱਗੂ ਕੀ ਲੱਗੇ ਹੁਣ ਬੁਰੀ ਲੱਗੂ ਹੈ ਜਿਹੜਾ ਆਦਮੀ ਗਲਤ ਰਸਤੇ ਜਾਊ ਬੁਰਾ ਰੰਗੂ ਲੱਗੂ ਪੜਨ ਨੂੰ ਲੱਗਿਆ ਕਿ ਬੁਰਾ ਪੜਨ ਨੂੰ ਨਹੀਂ ਲੱਗਿਆ ਗੁਰਦਾਨ ਕੋ ਉਹਨਾਂ ਦੇ ਘਰ ਪੈਦਾ ਹੋ ਗਿਆ ਉਹਨਾਂ ਨੂੰ ਕਿ ਹਰ ਕਿਸੇ ਨੂੰ ਕਹਿਣ ਦੀ ਕੀ ਲੋੜ ਹੈ ਉਹ ਉਹਨਾਂ ਦੇ ਘਰ ਪੈਦਾ ਹੋਏ ਸੀ ਕੁਲ ਵੀ ਹਿੰਦੂ ਐਵੇਂ ਫਰਕ ਇਹਨਾਂ ਨੂੰ ਲੱਗਦਾ ਹੋਊਗਾ ਇਹ ਜਿਹੇ ਹਿੰਦੂ ਹੁੰਦੇ ਸੀ ਉਸ ਵੇਲੇ ਗੁਰੂ ਨਾਨਕ ਵੇਲੇ ਜਿਹੇ ਜਿਹੇ ਇਹ ਵੀ ਹਦੂਏ ਨੇ ਕੋਈ ਫਰਕ ਨਹੀਂ ਹੈ ਉਹ ਇਹਨਾਂ ਦੀ ਅਰਦਾਸਾਂ ਨੇ ਉਹ ਹੀ ਡਿਮਾਂਡਾਂ ਨੇ ਇਹ ਇੱਥੋਂ ਉਹ ਮਿਲਦਾ ਉੱਥੋਂ ਉਹ ਮਿਲਦਾ ਸਭ ਕੁਝ ਹੋਈ ਹੈ ਜੋ ਕਹਿੰਦੇ ਨੇ ਹਿੰਦੂ ਨੇ ਇਹ ਭੁੜਕਦੇ ਨੇ ਸਿਰ ਦਾੜੀਆਂ ਦੇਖ ਕੇ ਵੀ ਸਾਡੇ ਦਾੜੀਆਂ ਦਾ ਉਸ ਵੇਲੇ ਦਾੜੀਆਂ ਵੀ ਰੱਖਦੇ ਸੀ ਬ੍ਰਾਹਮਣ ਵੀ ਰੱਖਦੇ ਸੀ ਸਰ ਤੇ ਪੱਗ ਉਹ ਵੀ ਰੱਖਦੇ ਸੀ ਇਹ ਜੇ ਹੈ ਸੀ ਇਹ ਜੇ ਸਾਧਕਾ ਨੰਦਕ ਨਿੰਦਕ ਕੈਸੇ ਤਰੈ ਸਰ ਪਰ ਜਾਣੋ ਨਰਕ ਹੀ ਪਰ ਹੈ ਸਾਧਕਾ ਜਿਹੜਾ ਨਿੰਦਕ ਹੋਵੇ ਉਹ ਨਿੰਦਕ ਕਿਹਦਾ ਹੈ ਅਸਲ 'ਚ ਜਿਹੜਾ ਸੱਚ ਦੀ ਗੱਲ ਕਰਦਾ ਹੈ ਉਹਦਾ ਵਿਰੋਧ ਕਰਨ ਵਾਲਾ ਨਿੰਦਕ ਹੈ ਗੁਰਮਤਿ ਦੀ ਸਹੀ ਜਿਹੜੀ ਜਾਣ ਜਿਵੇਂ ਕੋ ਨਾਨਕ ਨੇ ਕੀਤੀ ਭਗਤਾਂ ਦੀ ਜਿਨ੍ਹਾਂ ਨੇ ਨਿੰਦਿਆ ਕੀਤੀ ਹੈ ਵਿਰੋਧ ਕੀਤਾ ਇਹ ਕਹਿ ਲੋ ਗੁਰਮਤ ਦੀ ਸਹੀ ਵਿਆਖਿਆ ਦਾ ਸਹੀ ਸੇਧ ਦਾ ਵਿਰੋਧ ਕਰਨ ਵਾਲੇ ਸਾਰੇ ਹੀ ਨਿੰਦਕ ਨੇ ਉਦੋਂ ਜਿਹੜੇ ਵਿਰੋਧ ਕਰਦੇ ਤੇ ਉਹਨਾਂ ਦੀ ਗੱਲ ਹੈ ਹੁਣ ਵੀ ਵਿਰੋਧ ਕਰਨਗੇ ਵਿਰੋਧ ਤਾਂ ਕਰ ਰਹੇ ਨੇ ਕੁਝ ਵਿਰੋਧ ਕਰਨਗੇ ਕੁਝ ਖੁੱਲ ਕੇ ਆ ਜਾਣਗੇ ਮੈਦਾਨ 'ਚ ਜਿਹੜੇ ਮੈਦਾਨ 'ਚ ਖੁੱਲ ਕੇ ਨਹੀਂ ਆਉਣਗੇ ਅੰਦਰੋਂ ਵਿਰੋਧ ਕਰਦੇ ਨੇ ਉਹ ਵੀ ਪਤਾ ਲੱਗੂਗਾ ਜਿਹੜੇ ਖੁੱਲ ਕੇ ਨਹੀਂ ਆਉਣਾ ਨਾ ਜਿਹਨਾਂ ਦੇ ਮੈਦਾਨ 'ਚ ਉਹ ਅੰਦਰੋਂ ਵਿਰੋਧ ਕਰਦੇ ਨੇ ਚੁੱਪ ਕਰ ਜਾਣਗੇ ਅੰਦਰੋਂ ਵਿਰੋਧ ਨੇ ਜਾਂ ਤਾਂ ਖੁੱਲ ਕੇ ਬਦਲ ਜਾਉਣਗੇ ਫੇਰ ਤਾਂ ਹੋ ਜੂਗਾ ਵੀ ਇਹਨਾਂ ਨੂੰ ਪਤਾ ਨਹੀਂ ਸੀ ਜਿਹੜੇ ਖੁੱਲ ਕੇ ਨਹੀਂ ਆਉਣਗੇ ਵਿਰੋਧੀ ਨੇ ਸਾਰੇ ਵਿਰੋਧੀ ਬੁਲੇ ਜਾਣਗੇ ਕਿਉਂਕਿ ਜਿਹੜੀ ਪਾਰਟੀ ਹਾਰ ਜਾਂਦੀ ਹੈ ਵਿਰੋਧੀ ਪਾਰਟੀ ਚੁੱਪ ਕਰ ਜਾਂਦੀ ਹੁੰਦੀ ਹੈ ਅੰਦਰੋਂ ਨਹੀਂ ਜਾਂਦੀ ਹੁੰਦੀ ਅੰਦਰੋਂ ਨਹੀਂ ਜਾਂਦੀ ਹੁੰਦੀ ਟਾਈਮ ਆਉਣ ਤੇ ਫੇਰ ਪਲਟ ਦਿੰਦੀ ਹੈ ਜਦੋਂ ਪ੍ਰਚਾਰ ਹੁੰਦਾ ਰਿਹਾ ਤੂੰ ਚੁੱਪ ਕਰਕੇ ਬੈਠਾ ਰਿਹਾ ਦੋ ਮਿਲਿਆ ਜਾਂ ਪਲਟ ਕੇ ਰੱਖਤਾ ਬਿਸਲਾ ਵੇਲੇ ਬਾਈਦਾਰੀਆਂ ਦੇ ਰਲ ਕੇ ਵੀ ਐਵੇਂ ਕੀਤਾ ਆਪਣੇ ਦੋ ਤੇ ਬੈਠੀ ਰਹਦੀ ਪਾਰਟੀ ਹਾਂਜੀ ਰਾਓ ਜੇ ਉਹ ਗ੍ਰਹਿਣ ਕਰੇ ਕੋਲ ਖੇਤ ਅਰਪੇ ਨਾਲ ਸ਼ਿੰਗਾਰ ਸਮੇਤ ਭਾਵੇਂ ਉਹ ਕੋਲ ਖੇਤਰ ਦਾ ਗ੍ਰਹਿਣ ਦਾ ਇਸ਼ਨਾਨ ਕਰੇ ਕੁਲਸ਼ੇਤਰ ਦਾ ਜਦੋਂ ਗ੍ਰਹਿਣ ਲੱਗਦਾ ਨਾ ਜਿਹਨੂੰ 12 ਸਾਲ ਬਾਅਦ ਕਹਿੰਦੇ ਨੇ ਸੂਰਜ ਗ੍ਰਹਿਣ ਉਹ ਬਹੁਤ ਵਧੀਆ ਮੰਨਦੇ ਨੇ ਸ੍ਰੇਸ਼ਟ ਮੰਨਦੇ ਨੇ ਚਲੋ ਮੰਨਣ ਉਹਨਾਂ ਦੀ ਗੱਲ ਹੈ ਉਦੋਂ ਮੰਨਦੇ ਸੀ ਤਾਂ ਲਿਖਿਆ ਹੋਇਆ ਕੁਲਸ਼ੇਤਰ ਇਹਨਾਂ ਕਰਦੇ ਨੇ ਸਭ ਤੋਂ ਵੱਡਾ ਦਾਨ ਸੀ ਅਰਪੈ ਨਾਰ ਸ਼ਿੰਗਾਰ ਸਮੇਤ ਆਪਣੀ ਸਰੀਰ ਨੂੰ ਸ਼ਿੰਗਾਰ ਪੂਰਾ ਕਰਾ ਕੇ ਦਾਨ ਕਰ ਦੇਣਾ ਮਨ ਇਹ ਸਭ ਤੋਂ ਵੱਡਾ ਦਾਨ ਸੀ ਇੱਥੇ ਉਹਨਾਂ ਦੇ ਹਿਸਾਬ ਫਿਰ ਜਿੰਨੇ ਪੈਸੇ ਉਹ ਮੰਗੇ ਉਹਨੇ ਪੈਸੇ ਦੇ ਕੇ ਲੈ ਜਿੱਦੇ ਪੈਸੇ ਉਹ ਕਹੇ ਪੰਡਤ ਉਹਦੇ ਜਿੱਦੇ ਗਹਿਣੇ ਪਾਏ ਹੁੰਦੇ ਸੀ ਉਹ ਸੀ ਸਾਰਾ ਮੁੱਲ ਤਾਰ ਕੇ ਫਿਰ ਉਹ ਲੈ ਇਹ ਚੱਲਦਾ ਸੀ ਧਰਮ ਦੇ ਰੂਪ ਤੇ ਉਹ ਗੱਲ ਲਿਖਤੀ ਅਰਪੇ ਨਾਰ ਸ਼ਗਾਰ ਸੁਬੇਤ ਇਹ ਗੱਲ ਜ਼ਰੂਰ ਕਹਿੰਦੀ ਨਿੰਦਿਆ ਨਹੀਂ ਕੀਤੀ ਔਰ ਇਹਨੂੰ ਇਹ ਵੀ ਨਹੀਂ ਕਿਹਾ ਆਇਆ ਵੀ ਇਹ ਭੇੜਾ ਕੰਮ ਤੁਸੀਂ ਇਹ ਸਮਾ ਪਾਪ ਸੀ ਪਾਪ ਨਹੀਂ ਕਿਹਾ ਇਹਨੂੰ ਇਹ ਨਹੀਂ ਕਿਹਾ ਵੀ ਇਹ ਪਾਪ ਹੈ ਗੁਰਬਾਣੀ ਦੇ ਪਾਵੇਂ ਉਹ ਇਹਦਾ ਮਤਲਬ ਹੈ ਜਿਹੜੇ ਦਾਨ ਕਰਨਾ ਸੀ ਖੂਹ ਦਾਨ ਕਰਨਾ ਸੀ ਤੜ ਦਾਨ ਕਰਨਾ ਸੀ ਉਹਦੇ ਬਰਾਬਰ ਦਾ ਹੀ ਦਾਨ ਬਣਿਆ ਹੈ ਉਹਨਾਂ ਨਾਲੋਂ ਜ਼ਿਆਦਾ ਵੱਡਾ ਦਾਨ ਹੈ ਖੂਬ ਤੜਾ ਦਿਵਾਵੇ ਨੂੰ ਵੱਡਾ ਦਾਨ ਹੈ ਸਭ ਤੋਂ ਜ਼ਿਆਦਾ ਕੀਮਤੀ ਆਦਮੀ ਇਸਤਰੀ ਨੂੰ ਹੁੰਦਾ ਉਹਦਾ ਵੀ ਦਾਨ ਕਰ ਦੇਣਾ ਉਦੋਂ ਫਿਰ ਵੱਡਾ ਦਾਨ ਕੀ ਹੈ ਉਦੋਂ ਵੱਡਾ ਦਾਨ ਹੈ ਤਨ ਮਨ ਧਨ ਸੋ ਸਭ ਗੁਰ ਕੋ ਹੁਕਮ ਦੇ ਭਾਈ ਉਦੋਂ ਵੱਡਾ ਦਾਨ ਸਿਰਫ ਇਹ ਆਪਣਾ ਆਪਾ ਦਾਨ ਕਰ ਜਦ ਲਾਭ ਮੈਨੂੰ ਹੋਣਾ ਤੇ ਮੈਂ ਆਪਣਾ ਆਪਾ ਦਾਨ ਕਰ ਦੂਜੀ ਚੀਜ਼ ਦਾ ਦਾਨ ਕੀ ਬਸ ਚਲੋ ਖੈਰ ਉਹ ਕਰਦੇ ਸੀ ਅਰਪੇ ਨਾਲ ਸ਼ਿੰਗਾਰ ਸਮੇਤ ਭਾਵੇਂ ਉਹ ਨਾਲ ਨੂੰ ਸ਼ਿੰਗਾਰ ਸਮੇਤ ਕਿਸੇ ਨੂੰ ਦਾਨ ਕਰ ਦਵੇ ਪੰਡਤ ਨੂੰ ਅਰਪਣ ਕਰ ਦਵੇ ਹਾਂ ਸਗਲੀ ਸਮਰਤੀ ਸਰਵਣੀ ਸੁਣਾ ਹੈ ਔਰ ਸਾਰੀ ਸਮਰਤੀ ਨੂੰ ਸੁਣ ਦੇਖੋ ਸੁਣੇ ਵੀ ਆ ਗਿਆ ਸਰਬੜੀ ਵੀ ਆ ਗਿਆ ਸਰਬੜੀ ਸੁਣੇ ਸੁਣੇ ਤਾਂ ਸਹੀ ਪਰ ਮਹਿਲ ਕੰਨਾਂ ਨਾਲੇ ਨਾ ਸੁਣੇ ਧਿਆਨ ਲਾ ਕੇ ਸੁਣੇ ਸ਼ਰਮ ਨਹੀਂ ਸੁਣੇ ਸਮਝ ਕੇ ਸੁਣੇ ਸਮਝ ਕੇ ਸਾਰੇ ਸਿਮਰਤੀ ਨੂੰ ਸਮਝ ਕੇ ਸੁਣਦੇ ਸਮਝ ਕੇ ਸੁਣ ਲਵੇ ਭਾਵੇਂ ਕਰੇ ਨਿੰਦ ਕਮੜੇ ਨਹੀਂ ਕੋਲੇ ਪਰ ਜੇ ਨਿੰਦ ਨਾ ਕਰੇ ਫਿਰ ਤਾਂ ਗੁਣ ਹੈ ਕਰੇ ਨਿੰਦ ਕਮਣੇ ਨਹੀਂ ਗੁਣ ਜੇ ਨਿੰਦਿਆ ਕਰ ਦਵੇ ਪਰਮੇਸ਼ਰ ਦੀ ਭਗਤ ਦੀ ਗੁਰਮਤ ਦੀ ਫਿਰ ਤਾਂ ਕੋਈ ਗੁਣ ਨਹੀਂ ਪਰ ਜੇ ਨਿੰਦ ਨਾ ਕਰੇ ਫਿਰ ਗੁਣ ਹੈ ਸਵਾਲ ਤਾਂ ਇਹ ਸਵਾਲ ਦੂਜਾ ਪੱਖ ਵੀ ਹੈ ਜੇ ਇਹ ਰੌਲਾ ਪਾਉਂਦੇ ਜਦੋਂ ਵਿਦਵਾਨ ਵੀ ਇਹ ਤਾਂ ਬਰਾਬਰੀ ਸਮਝੀ ਗਿਆ ਗੁਰਮਤਿ ਚ ਇੱਥੋਂ ਪਤਾ ਲੱਗਦਾ ਬਰਾਬਰੀ ਹੈ ਬਰਾਬਰੀ ਕਿੱਥੇ ਹੈ ਅਰਪੇ ਨਾਲ ਸ਼ਿੰਗਾਰ ਸਮੇਤ ਅਰਪੇ ਨਾਲ ਸ਼ਿੰਗਾਰ ਸਮੇਤ ਪਰ ਜੇ ਨਿੰਦਾ ਨਾ ਕਰੇ ਤਾਂ ਗੁਣ ਹੈ ਜੇ ਨਿੰਦਾ ਨਾ ਕਰੇ ਤਾਂ ਨਹੀਂ ਗੁਣ ਆਪਸ਼ਨ ਆਪਸ਼ਨ ਹੈ ਤਾਂ ਕਰਨ ਨਿੰਦਾ ਕਵਣੇ ਨਹੀਂ ਗੁਣ ਪਰ ਜੇ ਨਿੰਦਾ ਨਾ ਕਰੇ ਫਿਰ ਤਾਂ ਗੁਣ ਹੈ ਰੋ ਫਿਰ ਬਰਾਬਰੀ ਕਿੱਥੇ ਰਹੇਗੀ ਇੱਥੇ ਬਹੁਤ ਕੁਝ ਹੈ ਇਹ ਛੱਡ ਜਾਣਗੇ ਸਾਰੇ ਸਾਰੇ ਗੁਰਮਤ ਨੂੰ ਛੱਡ ਜਾਣਗੇ ਛੱਡ ਜਾਣ ਸਾਰੇ ਇਹ ਜਿਹੀ ਲੋੜ ਵੀ ਨਹੀਂ ਸਿੱਖਾਂ ਦੀ ਇਹ ਜੇ ਸਿੱਖਾਂ ਦੀ ਲੋੜ ਨਹੀਂ ਜਿਹੜੇ ਆਪਣੀ ਵਰਗੀ ਦਾ ਧਰਮ ਚਾਹੁੰਦੇ ਨੇ ਜਿਹੜੇ ਚਾਹੁੰਦੇ ਨੇ ਗੁਰਮਤ ਨੂੰ ਸਾਡੀ ਵਰਗੀ ਅਨੁਸਾਰ ਕਰ ਲਓ ਉਹਨਾਂ ਦੀ ਲੋੜ ਨਹੀਂ ਚਾਹੇ ਔਰਤਾਂ ਨੇ ਔਰਤਾਂ ਦਾ ਧਰਮ ਹੀ ਨਹੀਂ ਹੈ ਔਰਤ ਦਾ ਧਰਮ ਕੋਈ ਹੁੰਦਾ ਹੀ ਨਹੀਂ ਆਦਮੀ ਦਾ ਧਰਮ ਹੁੰਦਾ ਔਰ ਦਾ ਧਰਮ ਹੀ ਨਹੀਂ ਹੁੰਦਾ ਕੋਈ ਕੋਈ ਮੰਨਦਾ ਹੀ ਨਹੀਂ ਦੁਨੀਆ ਚ ਨਾ ਇਹਦਾ ਗੋਤ ਨਾ ਜਾਤ ਨਾ ਧਰਮ ਸਭ ਕੁਝ ਨਹੀਂ ਹੁੰਦਾ ਆਦਮੀ ਦਾ ਗੋਤ ਚੱਲਦਾ ਆਦਮੀ ਦੀ ਜਾਤ ਚੱਲਦੀ ਆਦਮੀ ਦਾ ਧਰਮ ਚੱਲਦਾ ਹਿੰਦੁਸਤਾਨ ਚੋਂ ਕਿਹਦੀ ਔਰਤਾਂ ਲੈ ਲੈ ਜਾਂਦੇ ਸੀ ਕਾਬਲ ਦੇ ਵਿੱਚ ਉਹਨਾਂ ਦਾ ਹੁਣ ਔਲਾਦ ਚੱਲਦੀ ਹੈ ਮੁਸਲਮਾਨ ਦੇ ਸਾਰੇ ਤੂੰ ਤਾਂ ਕੋਈ ਨਹੀਂ ਕਹਿੰਦਾ ਗੋਤ ਕੀ ਹੈ ਗੋਤ ਉਹਨਾਂ ਦੇ ਚੱਲੂਗਾ ਇਹ ਜਿਹੜੇ ਹੁਣ ਵਿਦਵਾਨ ਲੱਗੇ ਨਾ ਨਵੇਂ ਬਹੁਤ ਇਹਨਾਂ ਦੀ ਬਹੁਤੀ ਥੋੜੀ ਅਕਲ ਹੈ ਜਿਹੜੇ ਹੁਣ ਵਾਲੇ ਨੇ ਇਦੋਂ ਤਾਂ ਰਿਸ਼ੀ ਬੁੱਢੀ ਸਿਆਣੇ ਸੀ ਉਹ ਵੀ ਵਿਦਵਾਨ ਸੀ ਰਿਸ਼ੀ ਬੁੱਢੀ ਵੀ ਵਿਦਵਾਨ ਨੇ ਕੋਈ ਜ਼ਿਆਦਾ ਲੰਬੀ ਜੋੜੀ ਗੱਲ ਨਹੀਂ ਉਹਨਾਂ ਦੀ ਹੈਗੀ ਬੁੱਧਵਾਨ ਆ ਪੂਰੀ ਬੁੱਧ ਵਾਲੇ ਰਿਸ਼ੀ ਬੁੱਢੀ ਹੈਗੇ ਇਹਦਾ ਕੁਝ ਵੀ ਨਹੀਂ ਸਭ ਤੋਂ ਘਟਿਆ ਅੱਜ ਦਾ ਵਿਦਵਾਨ ਧਰਮ ਦੇ ਹਿਸਾਬ ਨਾਲ ਸਭ ਤੋਂ ਘਟਿਆ ਇਹਦੋਂ ਘਟਿਆ ਕੋਈ ਨਹੀਂ ਵਿਦਵਾਨ ਹੋਇਆ ਅੱਜ ਤੱਕ ਦੁਨੀਆ ਦੇ ਰਿਕਾਰਡ ਵਿੱਚ ਧਰਮ ਦੇ ਰਿਕਾਰਡ ਵਿੱਚ ਐਦੋਂ ਘਟਿਆ ਵਿਦਵਾਨ ਧਰਮ ਦੇ ਜਿਹੜੇ ਅੱਜ ਲਿਖ ਰਹੇ ਨੇ ਇਦੋਂ ਘਟਿਆ ਕਦੇ ਹੋਇਆ ਨਹੀਂ ਕੋਈ ਘਟਿਆ ਲਿਖ ਦਿਖਾਓ ਚੱਕ ਕੇ ਪੁਰਾਣੀ ਇਦੋਂ ਘਟਿਆ ਲਿਖ ਦਿਖਾਓ ਅੱਜ ਦੇ ਵਿਦਵਾਨ ਸਭ ਤੋਂ ਘਟਿਆ ਨੇ ਸਿੱਖ ਵਿਦਵਾਨ ਸਾਰਿਆਂ ਨੂੰ ਘਟਿਆ ਨੇ ਕੋਈ ਲਿਖਤ ਪੁਰਾਣੀ ਦਿਖਾਓ ਅੱਜ ਦੇ ਹਿਸਾਬ ਉਹ ਲਿਖਤਾਂ ਤਾਂ ਪੜ ਪੜ ਕੇ ਗਾਹ ਲਿਖਦੇ ਨੇ ਸਭ ਤੋਂ ਘਟੀਆ ਲਿਖਤ ਇਹਨਾਂ ਦੀ ਹੈ ਇਹ ਤੋਂ ਵਧੀਆ ਵਧੀਆ ਲਿਖਤਾਂ ਨਹੀਂ ਇਹਦੇ ਪਿੱਛੇ ਸਿਰਫ ਕੀ ਗੱਲ ਹੈ ਅੰਗਰੇਜ਼ੀ ਪੜ੍ਹ ਕੇ ਇਹ ਸਮਝਦੇ ਨੇ ਵੀ ਅਸੀਂ ਪਤਾ ਨਹੀਂ ਬਹੁਤ ਸਿਆਣੇ ਹਾਂ ਅੰਗਰੇਜ਼ੀ ਤਾਂ ਸਭ ਤੋਂ ਘਟੀਆ ਭਾਸ਼ਾ ਹੈ ਅੰਗਰੇਜ਼ੀ 'ਚ ਬ੍ਰਹਮ ਗਿਆਨ ਹੋ ਹੀ ਨਹੀਂ ਸਕਦਾ ਜਿਹੜੀ ਭਾਸ਼ਾ ਜਿਹਨੇ ਬਣਾਈ ਉਹਨੂੰ ਬ੍ਰਹਮ ਗਿਆਨ ਦਾ ਲੋੜ ਹੀ ਨਹੀਂ ਸੀ ਪਰ ਗਿਆਨ ਵਾਲੇ ਨੂੰ ਗਿਆਨ ਨਹੀਂ ਸੀ ਵੀ ਹੁੰਦਾ ਕੋਈ ਚੀਜ਼ ਉਹ ਪਾਸ਼ਾ ਤੁਹਾਨੂੰ ਕੀ ਬਣਾਉ ਪਸ਼ੂ ਬਣਾ ਦੂ ਅੰਗਰੇਜ਼ਾਂ ਨੇ ਕੀ ਹਾਲ ਅਜ ਉਹ ਤਾਂ ਆਪ ਟੋੜਦੇ ਨੇ ਕੋਈ ਧਰਮ ਵਿੱਚ ਵੀ ਹੋਰ ਕਨਾਰਾ ਟੋੜਦੇ ਨੇ ਉਹ ਉਹ ਡੁੱਬਦੇ ਫਿਰਦੇ ਨੇ ਲਹਿਰਾਂ ਦੇ ਵਿੱਚ ਜੇ ਉਹ ਅਨੇਕ ਪ੍ਰਸਾਦ ਕਰਾਵਾ ਭੂਮੀ ਦਾਨ ਸੋਭਾ ਮੰਡਪ ਪਾਵੇ ਜੇ ਅਨਕ ਪ੍ਰਸ਼ਾਦ ਕਰਾਵੇ ਅਨਕ ਪ੍ਰਕਾਰ ਦੇ ਭੋਜਨ ਪੰਡਤ ਨੂੰ ਸ਼ਿਕਾਵੇ ਆ ਜਨਤਾ ਨੂੰ ਸ਼ਿਕਾਵੇ ਜਿਵੇਂ ਯੱਗ ਕਰਦੇ ਨੇ ਭੂਮੀ ਦਾਨ ਸੋਭਾ ਮੰਡਪ ਪਾਵੇ ਭੂਮੀ ਦਾਨ ਕਰੇ ਸੋਭਾ ਮੰਡਪ ਪਾਵੇ ਪਾਵੇ ਆਪਣਾ ਵਿਗਾਰ ਬਿਰਾਨਾ ਸੰਡਾ ਹੈ ਸੋਭਾ ਸੋਭਾ ਮਤਲਬ ਦੁਨੀਆ ਦੇ ਵਿੱਚ ਸੋਭਾ ਖੱਟੇ ਆਪਣਾ ਵਿਗਾੜ ਬਿਰਾਨਾ ਸੰਡਾ ਆਪਣਾ ਵਿਗਾੜ ਕੇ ਵਿਗਾੜੇ ਚਾਹੇ ਪਰ ਦੂਜੇ ਦਾ ਸਵਾਰੇ ਆਪਣਾ ਚਾਹੇ ਵਿਗੜ ਦੂਜੇ ਦਾ ਸਵਾਰੇ ਵਿਰਾਨਾ ਸੰਡਾ ਕਰੇ ਨਿੰਦ ਬੋ ਜੋਨੀ ਹੰਡ ਜੇ ਉਹ ਨਿੰਦਿਆ ਕਰ ਦਵੇ ਰੋ ਗੁਰਮਤਿ ਖਿਲਾਫ ਚੱਲੂਗੇ ਜਬਲਵਲ ਜੇ ਰਹੂਗਾ ਜਬਲਵਲ ਨਹੀਂ ਛੁੱਟ ਸਕਦਾ ਨਿੰਦਾ ਕਹਾ ਇਹ ਜਿੰਨੇ ਇੱਕ ਕੈਟਾਗਰੀ ਦੇ ਇਹ ਤੋਂ ਬਾਹਰ ਕੋਈ ਕੈਟਾਗਰੀ ਨਹੀਂ ਜਿੱਥੇ ਆਦਮੀ ਹੋਊਗਾ ਜਿੱਦੇ ਵੀ ਕੈਟਾਗਰੀ ਦੱਸੀ ਉਹਦੇ ਕੋਈ ਆਦਮੀ ਇਸ ਕੈਟਾਗਰੀ ਤੋਂ ਬਾਹਰ ਨਹੀਂ ਕੋਈ ਕਿਸੇ ਕੈਟਾਗਰੀ ਜਾਂ ਕੋਈ ਕਿਸੇ ਜਗ੍ਹਾ ਕੋਈ ਇਸ ਕੈਟਾਗਰੀ ਦੇ ਵਿੱਚ ਹੀ ਨੇ ਸਾਰੇ ਧਾਰਮਿਕ ਬੰਦੇ ਕੋਈ ਧਰਮ ਇਸ ਕੈਟਾਗਰੀ ਤੋਂ ਬਾਹਰ ਨਹੀਂ ਕੈਟਾਗਰੀ ਨੂੰ ਤੰਜਾਰ ਕੇ ਦੱਸੀ ਨੇ ਸਾਰੇ ਇਹਦੇ ਵਿੱਚ ਆ ਜਾਂਦੇ ਹਾਂ ਨਿੰਦਾ ਕਹਾ ਕਰੋ ਸੰਸਾਰਾ ਨਿੰਦਕ ਦਾ ਪ੍ਰਗਟ ਪਹਾਰਾ ਸੰਸਾਰ ਦੇ ਲੋਕਾਂ ਨੂੰ ਕਹਿੰਦੇ ਕੀ ਦਿੰਦਾ ਤੁਸੀਂ ਕਰ ਲੋਗੇ ਨਿੰਦਕ ਦਾ ਜਿਹੜਾ ਹੈ ਨਾ ਪਖੜ ਅਸਲ ਜੇ ਨਿੰਦਕ ਦੇ ਮਨ ਚ ਕੀ ਸੀ ਕਿਉਂ ਨਿੰਦਿਆ ਕਰਦਾ ਸੀ ਇਹ ਤਾਂ ਪ੍ਰਗਟ ਹੋ ਜਾਣ ਝੂੜ ਦਾ ਕਪਟ ਝੂੜ ਔਰ ਕਪਟ ਤਾਂ ਪ੍ਰਗਟ ਹੋਏ ਜਾਂਦਾ ਹੁੰਦਾ ਜਿਹੜਾ ਉਹਦਾ ਹਿਰਦਾ ਪਹਾੜ ਹਿਰਦੇ ਦਾ ਜਿਹੜਾ ਉਹਦਾ ਗੁੱਸਾ ਹੈ ਅਸਲ ਜਿਹਨਾਂ ਦੇ ਅੰਦਰ ਗੁੱਸਾ ਹੁੰਦਾ ਸੱਚ ਦੇ ਖਿਲਾਫ ਸਾਡੇ ਧਰਮ ਤੇ ਅਟੈਕ ਕਰਦਾ ਹੈ ਉਹ ਗੁੱਸੇ ਜੇ ਕਰਦੇ ਹੁੰਦੇ ਈਰਖਾ ਈਰਖਾ ਵੀ ਗੁੱਸੇ 'ਚ ਹੋਰ ਕੀ ਈਰਖਾ ਦਾ ਅੰਦਰ ਸੜਦਾ ਹੁੰਦਾ ਉਹਦਾ ਆਪਣਾ ਅੰਦਰ ਸੜਦਾ ਹੁੰਦਾ ਉਹਦਾ ਬਹਾਰਾ ਦਾ ਪ੍ਰਗਟ ਹੋ ਜਾਂਦਾ ਜਿਹੜਾ ਹਿਰਦਾ ਦੇ ਵਿੱਚ ਅੱਗ ਹੈ ਨਾ ਸੱਚ ਦੇ ਖਿਲਾਫ ਉਹ ਪਹਾਰਾ ਹੀ ਹੈ ਹਿਰਦਾ ਜਦ ਪਹਾਰਾ ਪਹਾਰਾ ਹੁੰਦਾ ਜੀ ਜਗ ਜਲਦੀ ਹੁੰਦੀ ਹੈ ਸਰਦਾਰ ਦਾ ਪਹਾਰਾ ਅੱਗ ਜਿੱਤੇ ਸਰਦਾਰ ਢਾਲਦਾ ਨਾ ਸੱਚੀ ਟਕਸਾਲ ਕਹੀ ਆਪਣੇ ਤਾਂ ਉੱਥੇ ਝੂਠੀ ਟਕਸਾਲ ਦੇ ਸ਼ਬਦ ਘੜ ਹੁੰਦੇ ਹੁੰਦੇ ਨੇ ਉਹ ਪਹਾਰੇ 'ਚ ਦਿੱਤਿਆ ਕਰਨ ਵਾਲੇ ਝੂਠੀਆਂ ਕਹਾਣੀਆਂ ਸਾਖੀਆਂ ਘੜ ਕੇ ਸੱਚ ਨੂੰ ਜਿਵੇਂ ਭਗਤਾਂ ਦੇ ਖਾਬ ਝੂਠੀਆਂ ਸਾਖੀਆਂ ਘੜੀਆਂ ਹੋਈਆਂ ਨੇ ਗੁਰਮਤੀਆਂ ਝੂਠੀਆਂ ਸਾਖੀਆਂ ਘੜੀਆਂ ਹੋਈਆਂ ਨੇ ਉਹ ਪਹਾੜੇ ਦਾ ਹੀ ਹੈ ਉਹਨਾਂ ਦੇ ਹਿਰਦੇ ਜੱਗ ਜਲਦੀ ਸੀ ਵੀ ਇਹਨੂੰ ਕਿਵੇਂ ਬੰਦ ਕਰੀਏ ਸੱਚ ਦੇ ਮਾਰਗ ਨੂੰ ਉਹ ਪਹਾੜਾ ਪ੍ਰਗਟ ਹੋ ਜਾਣਾ ਜਿੱਥੋਂ ਝੂਠ ਆਇਆ ਆ ਜਿਹੜਾ ਬਣਾ ਕੇ ਦਿੱਤਾ ਨਾ ਸਾਨੂੰ ਟੀਕਾ ਉਹ ਠੀਕ ਆਪਣੇ ਤੇ ਗੌਰ ਨੂੰ ਦਾ ਬਹਾਰਾ ਪ੍ਰਗਟ ਹੁੰਦਾ ਵੀ ਕੀ ਚਾਹੁੰਦਾ ਸੀ ਉਹ ਚਾਹੁੰਦਾ ਕੀ ਸੀ ਜਾਣ ਬੁੱਝ ਕੇ ਕਿਹੜੇ ਰਾਹ ਪਾਉਣਾ ਚਾਹੁੰਦਾ ਸੀ ਤਾਰਾ ਸਿੰਘ ਰਤਨ ਹਾਂ ਨਿੰਦਕ ਸੋਧ ਸਾਧ ਵਿਚਾਰਿਆ ਨਿੰਦਕ ਸੋਧ ਸਾਧ ਵਿਚਾਰਿਆ ਸਾਰਾ ਸੋਧ ਸਾਧ ਕੇ ਜਦ ਨਿੰਦਕ ਦਾ ਵਿਚਾਰ ਕੀਤਾ ਕੋਹਰ ਵਿਦਾਸ ਪਾਪੀ ਨਰਕ ਸੁਧਾਰਿਆ ਨਿੰਦਕ ਸੀ ਕੀ ਸੀ ਨਿੰਦਕ ਪਾਪੀ ਸੀ ਉਹ ਨਰਕ ਨੂੰ ਚਲਾ ਗਿਆ ਜਿੱਦਕ ਨਰਕ ਨੂੰ ਜਾਂਦਾ ਜਾਏ ਕਿੱਡਾ ਹੀ ਬੜਾ ਸੰਤ ਬਣਿਆ ਹੋਇਆ ਹੋਵੇ ਜਿਹਨੇ ਗੁਰਮਤਿ ਦੇ ਮੂਹਰੇ ਰੁਕਾਵਟ ਕੀਤੀ ਹੈ ਕਿੱਡਾ ਹੀ ਅਧਿਕਾਰੀ ਸੀ ਉਹ ਪੰਥ ਦੇ ਵਿੱਚ ਗੁਰੂ ਘਰ ਦੇ ਵਿੱਚ ਕਿੱਡੀ ਉਹਦੀ ਪਾਵਰ ਸੀ ਸਭ ਨਰਕ ਨੂੰ ਗਏ ਔਰ ਜਾਣਗੇ ਜਿਹੜੇ ਰੁਕਣਗੇ ਸਭ ਨਰਕ ਨੂੰ ਜਾਣਗੇ ਰੁਕਾਵਟ ਹੁਣ ਵੀ ਕਰਦੇ ਨੇ ਪਿੱਛੇ ਕਰਦੇ ਨੇ ਹੁਣ ਵੀ ਕਰ ਰਹੇ ਨੇ ਜਿੰਨਾ ਵਿਚੇਰ ਉਹਨਾਂ ਤੇ ਰੁਕਾਵਟ ਹੋਊ ਕਰਨਗੇ ਦਰਖਤ ਬੋਲ ਕੇ ਨਹੀਂ ਕਰਨਗੇ ਹੋਰ ਬਹੁਤ ਕੁਝ ਆ ਕਰ ਦੂ ਉਹਨਾਂ ਵਾਸਤੇ ਸ਼ਬਦ ਹੈ ਉਹ ਇਸ ਖਾਤਰ ਵੀ ਤਿਆਰ ਰਹਿਣ ਹੁਣ ਤਾਂ ਜੋ ਕਰਦੇ ਨੇ ਕਰੀ ਜਾਂਦੇ ਨੇ ਜੋ ਉਹਨਾਂ ਨੂੰ ਮਿਲ ਜਾਣਾ ਉਹ ਵੀ ਉਹਨਾਂ ਨੂੰ ਪਤਾ ਆ ਜਿਹੜਾ ਪ੍ਰਸ਼ਾਦ ਗਾਹਾਂ ਮਿਲਣਾ ਇਹ ਸੁਧਾਰਿਆ ਕੌਣ ਰਵਿਦਾਸ ਪਾਪੀ ਨਰਕ ਸਧਾਰਿਆ ਉਹ ਪਾਪ ਹੈ ਇਹ ਬਹੁਤ ਬੜਾ ਪਾਪ ਹੈ ਔਰ ਨਰਕ ਨੂੰ ਲੈ ਜੂਗਾ ਉਹਨਾਂ ਉਹ ਚਾਹੇ ਕੇ ਕਿੰਨੀਆਂ ਵਾਰੀ ਜਾਣਾ ਸੀ ਸਿੱਖ ਪੰਥ ਸਾਡੇ ਸਿਰ ਤੇ ਖੜਾ ਹੈ ਸ਼੍ਰੋਮਣੀ ਕਮੇਟੀ ਵੀ ਬੈਠੇ ਨੇ ਲੈਕਲ ਵੀ ਨੇ ਵਿੱਚ ਕੀ ਸ਼ਰਾਰਤਾਂ ਕਰਦੇ ਰਹੇ ਨੇ ਸਭ ਜਾਣਦੇ ਅਸੀਂ